ਜਦੋਂ ਭਗਵਾਨ ਰਾਮਚੰਦਰ ਜੀ ਲੰਕਾ ਨੂੰ ਜਿੱਤ ਕੇ ਵਾਪਸ ਅਯੁੱਧਿਆ ਵਿੱਚ ਆਏ ਤੇ ਇਸ ਤਰ੍ਹਾਂ ਸੰਘਾਸਣ ਦਰਬਾਰ ਲੱਗਾ ਹੈ ਸਾਰੇ ਰਿਸ਼ੀ ਮੁਨੀ ਬੈਠੇ ਨੇ ਹਨੂਮਾਨ ਜੀ ਵੀ ਬੈਠੇ ਨੇ ਤੇ ਉਸ ਵੇਲੇ ਅਰਜ਼ ਕੀਤੀ ਸੀ ਹਨੂਮਾਨ ਨੇ ਇਹ ਕਥਾ ਹੈ ਦਾਸ ਨੇ ਸੁਣੀ ਹੈ ਪਤਾ ਨਹੀਂ ਸੱਚ ਮੰਨਣ ਵਾਲੇ ਮੰਨਣ ਜਾਂ ਕੁਝ ਸੱਚ ਹੈ ਲੇਕਿਨ ਕਥਾ ਸੁਣਾਉਣ ਵਾਲਿਆਂ ਨੇ ਸੱਚ ਦੱਸਿਆ ਹੈ ਇਹ ਕਥਾ ਸੰਤਰ ਭਜਨ ਸਿੰਘ ਜੀ ਖੰਡੂ ਵਾਲੀਏ ਵੀ ਕਰਦੇ ਹਨ ਕਿ ਹਨੂਮਾਨ ਨੇ ਅਰਜ ਕੀਤੀ ਹੈ ਭਗਵਾਨ ਤੂੰ ਕਿਰਪਾ ਕਰ ਤੇਰਾ ਸਹੀ ਸਰੂਪ ਦਾ ਮੈਨੂੰ ਸ਼ੰਕਾ ਪੈਣ ਲੱਗਾ ਹੈ ਕਿਉਂਕਿ ਉਸ ਵੇਲੇ ਮਾਇਆ ਸੀ ਨਾ ਜਿਹੋ ਜੀ ਬਣਾ ਦੇਵੇਗਾ ਤੇ ਸ਼ੰਕਾ ਪਿਆ ਕਦੋਂ ਜਦੋਂ ਅਨਾਮ ਲੱਗੇ ਨਾ ਵੰਡ ਕਰਨ ਤੇ ਜਿਹੜੀ ਮਾਲਾ ਭਵਿਸ਼ਣ ਨੇ ਭਗਵਾਨ ਦੇ ਗਲ ਵਿੱਚ ਪਾਈ ਸੀ ਉਹ ਹਨੂਮਾਨ ਦੇ ਲੇਖੇ ਵਿੱਚ ਚਲੀ ਗਈ ਹੁਣ ਉਹ ਲੱਭਦਾ ਵਿੱਚੋਂ ਰਾਮ ਦਾ ਰੂਪ ਤੇ ਉਹਦੇ ਵਿੱਚ ਤੇ ਕੁਝ ਵੀ ਨਹੀਂ ਸੀ ਸਾਰੇ ਭੰਨ ਦਿੱਤੇ ਤੇ ਉਹ ਕਹਿਣ ਲੱਗੇ ਆ ਕੀ ਕੀਤਾ ਸੂ ਸਭ ਤੋਂ ਕੀਮਤੀ ਚੀਜ਼ ਸੀ ਉਹ ਉਹਨੂੰ ਦਿੱਤੀ ਜਿਹਨੂੰ ਪਤਾ ਵੀ ਗਿਆਨ ਨਹੀਂ ਸੀ ਉਹਦੇ ਮਨ ਵਿੱਚ ਉਹ ਵੀ ਗਿਆਨੀ ਸੀ ਵਿਦਵਾਨ ਸੀ ਕਈ ਸਾਧ ਸੰਗਤ ਵਿੱਚ ਬੈਠਿਆ ਨਾ ਸਾਧੂ ਸੰਤ ਜਦੋਂ ਅਸੀਂ ਮੂੰਹ ਜੋੜ ਕੇ ਉਹਨਾਂ ਦੀ ਗੱਲ ਕਰੀਏ ਨਾ ਉਹਦੇ ਖਿਲਾਫ ਤੇ ਉਹ ਤੁਰੰਤ ਸਾਡੇ ਮੂੰਹ ਜਾਂ ਸਾਡੇ ਅੱਖਾਂ ਦੇ ਜਾਂ ਸਾਡੇ ਇਸ਼ਾਰੇ ਨੂੰ ਵੇਖ ਕੇ ਸਮਝ ਲੈਂਦੇ ਨੇ ਕਿ ਕੀ ਕਰ ਰਹੇ ਨੇ ਲੇਕਿਨ ਬੋਲਦੇ ਨਹੀਂ ਇਸੇ ਤਰ੍ਹਾਂ ਹਨੂਮਾਨ ਸਾਰਿਆਂ ਦੀ ਸੋਚ ਤੇ ਲਈ ਲੇਕਿਨ ਭਗਵਾਨ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਕਿਰਪਾ ਕਰੋ ਤੂੰ ਆ ਜੋ ਬੈਠਾ ਮੈਂ ਤੇ ਉਹ ਭਾਲਦਾ ਸਾਂ ਤੇ ਤੂੰ ਨਹੀਂ ਮਿਲਿਆ ਤੇ ਗੱਲਾਂ ਕਰਦੇ ਨੇ ਸੱਚ ਕੀ ਹੈ ਤੇ ਭਗਵਾਨ ਰਾਮਚੰਦਰ ਨੇ ਖੱਬੇ ਪਾਸੇ ਸੀਤਾ ਵਾਲਾ ਇਸ਼ਾਰਾ ਕੀਤਾ ਕਿ ਤੂੰ ਦੱਸ ਦੇ ਫਿਰ ਮੈਂ ਹੁਣ ਕੀ ਆ ਤੇ ਮਾਤਾ ਸੀਤਾ ਨੇ ਕਿਹਾ ਹੈ ਹਨੂਮਾਨ ਇਹ ਮਾਇਆ ਹੈ ਮੇਰਾ ਬਣਾਇਆ ਰੂਪ ਹੈ ਅਸਲੀ ਸਰੂਪ ਜਿਹੜਾ ਇਹਦੇ ਅੰਦਰ ਤੈਨੂੰ ਨਹੀਂ ਨਾ ਲੱਭਾ ਜਿਹੜਾ ਤੇਰੇ ਹਿਰਦੇ ਵਿੱਚ ਉਹ ਹੀ ਸੱਚ ਹੈ ਭਾਵ ਅਸੀਂ ਸਤਿਗੁਰ ਦਾ ਆ ਰੂਪ ਸਾਡੇ ਭਲੇ ਵਾਸਤੇ ਆਇਆ ਹੈ ਅਸਲੀ ਸਰੂਪ ਅਕਾਲ ਪੁਰਖ ਦਾ ਜਿਹਨੂੰ ਸੰਸਾਰ ਵਿੱਚ ਸ਼ਬਦ ਗੁਰੂ ਕਿਹਾ ਜਾਂਦਾ ਹੈ ਨਾ ਉਹੀ ਹੈ ਉਹ ਸੱਚ ਨੇ ਲੇਕਿਨ ਉਹ ਅਸਲੀ ਸ਼ਬਦ ਸਰੂਪ ਤੇ ਸਾਨੂੰ ਦਿਸਣਾ ਨਹੀਂ ਹੈ ਇਸ ਕਰਕੇ ਉਸ ਨੇ ਸਾਡੇ ਬੱਚੇ ਸਰੂਪ ਵਾਸਤੇ ਜਿਵੇਂ ਛੋਟੇ ਬੱਚੇ ਨੂੰ ਆਪਾਂ ਬਾਹੋਂ ਫੜ ਕੇ ਕੋਈ ਚੀਜ਼ ਦਸੀ ਹੈ ਨਾ ਕਿ ਆਹ ਚੀਜ਼ ਸੱਚ ਹੈ ਇਹ ਸੱਚੇ ਤੋਂ ਫਿਰ ਪੜਨਾ ਸ਼ੁਰੂ ਕਰਦਾ ਹੈ ਕੋਈ ਨਾ ਕੋਈ ਛੋਟਾ ਜਿਹਾ ਪੋਸਟਰ ਬਣਾਇਆ ਜਾਂਦਾ ਹੈ ਜਾਂ ਫੋਟੋ ਹੋਏਗੀ ਉਹਨੂੰ ਵੇਖ ਕੇ ਅਕਸ਼ਰ ਛੇਤੀ ਸਿੱਖ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰ ਦਾ ਸਰੂਪ ਸੰਸਾਰ ਦੇ ਭਲੇ ਵਾਸਤੇ ਹੈ ਹੈ ਸਤਿਗੁਰ ਦਾ ਉਹੀ ਸਰੂਪ ਤੇ ਜਦੋਂ ਆਪਾਂ ਉਸ ਸਰੂਪ ਦੀ ਯਾਦ ਕਰਾਂਗੇ ਇਹ ਸਾਨੂੰ ਆ ਇੱਕ ਦੋ ਗਜ ਦੀ ਚਾਦਰ ਨਹੀਂ ਦਿਸੇਗੀ ਇਹ ਮਨ 'ਚ ਸਰਦਾ ਰੱਖਿਓ ਕਿ ਜਦੋਂ ਇਸ ਆਸਣ ਤੇ ਆਪਾਂ ਮੱਥਾ ਟੇਕਦੇ ਆ ਨਾ ਕਈ ਵਾਰਾਂ ਕਈ ਸੱਜਣ ਆਉਣਗੇ ਹੱਥ ਵਿੱਚ ਪੈਸੇ ਹੋਣਗੇ ਵੇਖਿਆ ਕਿ ਸਤਿਗੁਰ ਜੀ ਆਸਣ ਤੇ ਨਹੀਂ ਛੱਡ ਦੋ ਪੈਸੇ ਹੀ ਟੇਕਦੇ ਨੇ ਕਿਹੜੇ ਸਤਗੁਰ ਬੈਠੇ ਨੇ ਜੇ ਸਤਗੁਰ ਨਹੀਂ ਬੈਠੇ ਤੇ ਦੋ ਪੈਸੇ ਵੀ ਕਿਉਂ ਗਵਾਉਣਾ ਹੈ ਉਹ ਵੀ ਤੇਰੇ ਐਵੇਂ ਹੀ ਗਏ ਨੇ ਫਿਰ ਕੁਝ ਵੀ ਨਾ ਟੇਕ ਤੇ ਜੇ ਪ੍ਰਤੀਤ ਬਣਾ ਕੇ ਆ ਗਿਓ ਸਤਿਗੁਰੂ ਸਰਬ ਵਿਆਪਕ ਹੈ ਚਾਹੇ ਉਹ ਅੱਜ ਥਾਈਲੈਂਡ ਵਿੱਚ ਕੱਲ ਨੂੰ ਚੰਗਮਈ ਜਾ ਰਹੇ ਨੇ ਭਾਵੇਂ ਉਹ ਕਿਤੇ ਹੋਣ ਤੇਰੀ ਪ੍ਰਤੀਤ ਬਣ ਗਈ ਉਹ ਜਿੱਥੇ ਬਵੇਂਗਾ ਉੱਥੇ ਤੈਨੂੰ ਦਰਸ਼ਨ ਦੇਣਗੇ ਕਿਉਂਕਿ ਸਦਾ ਦੁਆਲੀ ਸਾਧ ਦੀ ਤੇ ਅਠੇ ਪੈਰ ਬਸੰਤ ਉਹ ਜੇ ਪ੍ਰਤੀਤ ਬਣ ਗਈ ਸਰਦਾ ਬਣ ਗਈ ਜੰਗਲ ਵਿੱਚ ਵੀ ਮੰਗਲ ਲਾਏਗਾ ਸਤਿਗੁਰ ਦੀ ਕਿਰਪਾ ਨੇ ਲਾਉਣਾ ਹੈ ਜੇ ਤੁਹਾਨੂੰ ਪ੍ਰਤੀਤ ਹੈ ਇੱਥੇ ਇਕੱਤਰ ਹੁੰਨੇ ਆ ਕਿ ਇੱਥੇ ਸਭ ਕੁਝ ਹੋਏਗਾ ਇੱਥੇ ਅਰਦਾਸ ਵੀ ਹੁੰਦੀ ਸੁਖਣਾ ਪੂਰੀਆਂ ਪਰ ਤਾਦ ਹੋਣੀਆਂ ਜੇ ਮਨ ਦੀ ਸਰਦਾ ਭਾਵਨਾ ਬਣ ਗਈ ਤੇ ਜੇ ਨਾ ਬਣੀ ਤੇ ਫਿਰ ਕੁਝ ਵੀ ਨਹੀਂ ਬਣਨਾ ਹੈ ਸੋ ਇਸ ਤੋਂ ਅੱਗੇ ਬਖਸ਼ਦਰ ਜਿਹੜਾ ਪਾਇਆ ਸਤਿਗੁਰ ਜੀ ਨੇ ਵੇਈ ਨਦੀ ਚੋਂ ਬਾਹਰ ਆ ਕੇ ਸਤਿਗੁਰਾਂ ਨੇ ਕਿਰਪਾ ਕੀਤੀ ਸੰਸਾਰ ਦੇ ਭਲੇ ਵਾਸਤੇ ਤੇ ਕੀਤਾ ਕੀ ਇੱਕ ਚੀਜ਼ ਕੀਤੀ ਰੇਤ ਆਕਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਣਾਈ ਭਾਰੀ ਤਪੱਸਿਆ ਕੀਤੀ ਤੇ ਸਾਧ ਸੰਗਤ ਭਾਰੀ ਤਪੱਸਿਆ ਗੁਰੂ ਨਾਨਕ ਤੋਂ ਇਲਾਵਾ ਪਹਿਲਾਂ ਵੀ ਕੀਤੀ ਗਈ ਪਿੱਛੋਂ ਵੀ ਕੀਤੀ ਗਈ ਸਮੇਂ ਦੀ ਵੰਡ ਅਨੁਸਾਰ ਦਾਸ ਛੇਤੀ ਅਰਜ ਕਰੇਗਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਰੇਤ ਦੇ ਫੱਕੇ ਮਾਰੇ ਪ੍ਰਸ਼ਾਦਾ ਛੱਡ ਦਿੱਤਾ ਅੱਕ ਆਹਾਰ ਕੀਤਾ ਤੇ ਥੱਲੇ ਰੋੜਾਂ ਦੀ ਵਿਛਾਈ ਕੀਤੀ ਤੇ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਤੇ ਉਹਨਾਂ ਦਾ ਸੰਘਾਸਣ ਵੀ ਵੇਖਿਓ ਭੈਣੀ ਸਾਹਿਬ ਜਾ ਕੇ ਜੇ ਮੌਕਾ ਮਿਲ ਗਿਆ ਤੇ ਆ ਸਾਡੇ ਵਾਂਗੂ ਮੋٹے-ਮੋٹے ਗੱਦਿਆਂ ਦੇ ਉੱਤੇ ਨਹੀਂ ਸੌਂਦੇ ਉਹ ਉਹਨਾਂ ਦਾ ਵਾਂਸਾਂ ਵਾਲਾ ਸੰਘਾਸਣ ਹੈ ਜਿਹੜਾ ਕਾਫੀ ਸਰੀਰ ਨੂੰ ਪਿਆਰ ਕਰਦਾ ਹੈ ਪਰ ਜੇ ਸਾਡਾ ਵੀ ਮਨ ਉਹ ਜਿਹਾ ਬਣ ਜਾਵੇ ਪੁੰਜੇ ਸੌਣ ਲੱਗ ਜੀਏ ਗੱਦੇ ਛੱਡ ਦਈਏ ਤੇ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਇਹਦੇ ਪਿੱਛੇ ਕਈ ਕਾਰਨ ਹਨ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਤੇ ਜਿਸ ਦੀ ਦਾਸ ਦੀ ਮੈਂ ਅਰਜ਼ ਕੀਤੀ ਨਾ ਉਹ ਲੈਸਟਰ ਵਿੱਚ ਉਹ ਕਹਿੰਦਾ ਜੀ ਅੱਜ ਦੇ ਯੁੱਗ ਵਿੱਚ ਇਹ ਗੁਰਬਾਣੀ ਸਹੀ ਨਹੀਂ ਉਤਰਦੀ ਕੌਣ ਹੈ ਮੂਰਖ ਜਿਹੜਾ ਰੇਤ ਦੇ ਫੱਕੇ ਮਾਰੇਗਾ ਕੌਣ ਮੂਰਖ ਹੈ ਜਿਹੜਾ ਅੱਕ ਖਾਵੇਗਾ ਜ਼ਹਿਰ ਚੜ ਜਾਂਦਾ ਹੈ ਤੇ ਥੋੜਾ ਜਿਹਾ ਦਾਸ ਨੂੰ ਵੀ ਪਤਾ ਸੀ ਕਿ ਦਾਸ ਨੇ ਅਰਜ਼ ਕੀਤੀ ਅੱਕ ਉਹਨਾਂ ਸਿੱਧਾ ਹੀ ਨਹੀਂ ਮਰੋੜ ਕੇ ਖਾ ਲਿਆ ਸੀ ਅੱਕ ਦੇ ਫੁੱਲ ਆਉਂਦੇ ਨੇ ਫੁੱਲ ਦੇ ਵਿੱਚ ਇੱਕ ਛੋਟੇ ਜਿਹੇ ਕਰੁੰਬਲੀ ਰੂਪ ਵਿੱਚ ਹੁੰਦਾ ਛੋਟੀ ਜੀ ਡੋਡੀ ਉਹ ਹਰ ਦਵਾਈ ਵਿੱਚ ਪੈਂਦੀ ਹਰ ਦਵਾਈ ਵਿੱਚ ਜਿਹੜੀ ਵੈਦਿਕ ਆਯੂ ਵੈਦਿਕ ਦੀਆਂ ਦਵਾਈਆਂ ਨੇ ਤੇ ਸਤਗੁਰੂ ਜੀ ਵੀ ਗਿਆਨੀ ਵਿਦਵਾਨ ਸਨ ਪੜ੍ਹੇ ਲਿਖੇ ਸਨ ਉਹਨਾਂ ਹੱਕ ਨਹੀਂ ਖਾਦਾ ਸੀ ਹੱਕ ਦਾ ਜ਼ਹਿਰ ਤੇ ਚੜ ਜਾਂਦਾ ਉਹਨਾਂ ਨੇ ਉਹ ਕਰੁੰਬਲੀਆਂ ਵਰਤੀਆਂ ਜਿਹੜੀਆਂ ਕਦੇ ਮਾਛੀਵਾੜੇ ਦੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਨੇ ਖਾਧੀਆਂ ਸਨ ਸਮੇਂ ਅਨੁਸਾਰ ਭਾਵ ਕਿ ਭਾਈ ਜੀ ਜੋ ਕਹਿ ਰਹੇ ਨੇ ਉਹ ਸੱਚ ਹੈ ਇਹੀ ਤਪੱਸਿਆ ਗੁਰੂ ਗੋਬਿੰਦ ਸਿੰਘ ਨੇ ਕੀਤੀ ਸਤਿਗੁਰੂ ਰਾਮ ਸਿੰਘ ਨੇ ਭੈਣੀ ਸਾਹਿਬ ਦੇ ਬਾਹਰ ਆਪਾਂ ਕਾਲ ਬੁੰਗੇ ਜਾਂਦਿਆਂ ਇਹੀ ਤਪੱਸਿਆ ਕੀਤੀ ਤਪੱਸਿਆ ਸਾਰਿਆਂ ਨੂੰ ਕਰਨੀ ਪਈ ਸਰੂਪ ਭਾਵੇਂ ਉਹੀ ਸਨ ਭਾਈ ਗੁਰਦਾਸ ਜੀ ਸੱਚ ਕਹਿੰਦੇ ਨੇ ਇਹ ਵੀ ਗੁਰੂ ਨਾਨਕ ਨੇ ਪਰੰਪਰਾ ਤੋਰੀ ਅੱਜ ਦਾ ਮੌਜੂਦਾ ਸਤਿਗੁਰੂ ਜੀ ਨੇ ਤਪੱਸਿਆ ਪਹਿਲਾਂ ਜੋ ਆਪਾਂ ਸਾਰੇ ਜੀਵਨ ਨਗਰ ਜਦੇ ਕਿਤੇ ਜਾਈਏ ਨਾ ਤੇ ਉੱਥੇ ਸਰੋਵਰ ਜੋ ਬਣਿਆ ਹੈ ਉਸ ਦੇ ਵਿੱਚ ਇੱਕ ਰੁੱਖ ਦਾ ਟਾਣ ਡਿੱਗਾ ਹੋਇਆ ਸੀ ਉਸ ਤੇ ਬਹਿ ਕੇ ਸਤਿਗੁਰੂ ਜੀ ਸਾਰੀ ਸਾਰੀ ਰਾਤ ਤਪੱਸਿਆ ਕਰਦੇ ਸਨ ਇਹ ਸੰਤ ਸੰਤ ਨਗਰ ਦੇ ਉਹ ਬੱਗੀ ਮੋਛ ਵਾਲਿਆਂ ਦਾ ਨਾਮ ਆ ਮਸ਼ਹੂਰ ਹੈ ਬਲਵਿੰਦਰ ਸਿੰਘ ਦੇ ਪਿਤਾ ਜੀ ਉਹ ਸੇਵਾਦਾਰ ਸਨ ਤੁਸੀਂ ਕਿਤੇ ਕਿਤੇ ਅੱਜ ਕੱਲ ਫੋਟੋਆਂ ਵੀ ਆਉਣ ਲੱਗ ਪਈਆਂ ਨੇ ਵੇਖੀਆਂ ਹੋਣਗੀਆਂ ਸਤਿਗੁਰੂ ਜਗਜੀਤ ਸਿੰਘ ਜੀ ਸਾਰੀ ਸਾਰੀ ਰਾਤ ਬਿਨਾ ਕੱਪੜੇ ਆ ਉਤਾਰੇ ਕਸ਼ਹਿਰਾ ਤੇ ਬਨੈਣ ਤੇ ਸਿਰ ਤੇ ਰੱਖ ਕੇ ਹੱਥ ਵਿੱਚ ਮਾਲਾ ਚਾਹੇ ਸਿਆਲ ਹੋਵੇ ਚਾਹੇ ਗਰਮੀ ਹੋਵੇ ਉਹ ਲੱਕੜ ਦੇ ਉੱਤੇ ਬਹਿ ਜਾਣਾ ਚੌਂਕੜਾ ਮਾਰ ਕੇ ਜਿਸ ਤਰ੍ਹਾਂ ਵੀ ਬੈਂਦੇ ਹੋਣਗੇ ਬੜੀ ਔਖੀ ਗੱਲ ਹੈ ਪਰ ਜੇ ਨੀਂਦ ਆ ਗਈ ਤੇ ਵਿੱਚ ਡਿੱਗਦੇ ਉੱਥੋਂ ਹੀ ਉੱਠ ਕੇ ਫਿਰ ਬਹਿ ਜਾਂਦੇ ਤੇ ਸੰਤਾਂ ਨੇ ਹੱਥ ਜੋੜਨੇ ਸਤਿਗੁਰਾਂ ਇਸ਼ਾਰਾ ਕਰਨਾ ਕਿ ਤੂੰ ਬੈਠਾ ਰਹੋ ਕਿਉਂਕਿ ਉਹਦਾ ਦਿਲ ਘਬਰਾਉਂਦਾ ਸੀ ਸਿਆਲ ਦੀਆਂ ਰਾਤਾਂ ਕੰਬਲ ਦੀ ਬੁੱਕਲ ਮਾਰੀ ਇਹ ਨੰਗਾ ਹੀ ਬੈਠਾ ਇੱਥੇ ਤਪੱਸਿਆ ਕਰਦਾ ਉਸ ਦੀ ਤਪੱਸਿਆ ਸਤਿਗੁਰੂ ਰਾਮ ਸਿੰਘ ਜੀ ਨੇ ਜਾਂ ਗੁਰੂ ਨਾਨਕ ਦੇਵ ਨੇ ਕੀਤੀ ਇਹ ਪਿੱਛੋਂ ਤੁਰੀ ਆਉਂਦੀ ਪਰੰਪਰਾ ਹੈ ਤਾਂ ਹੀ ਸਤਿਗੁਰੂ ਨੂੰ ਮਰਿਆਦਾ ਪ੍ਰਸ਼ੋਤਮ ਕਿਹਾ ਜਾਂਦਾ ਹੈ ਅੱਗੇ ਭਾਈ ਜੀ ਕਹਿੰਦੇ ਹਨ